ਹੁਣ ਆਪ ਜੀ ਦੇ ਸਾਹਮਣੇ ਸਰਦਾਰ ਹਰਮਿੰਦਰ ਸਿੰਘ ਜੀ ਪਨੇਸਰ 2 ਮਿੰਟ ਵਾਸਤੇ ਆਪ ਜੀ ਦੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਜੋ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀ ਉੱਚੇ ਭਾਗ ਨੇ ਕਿ ਮਹਾਨ ਹਸਤੀ ਬ੍ਰਹਮ ਗਿਆਨੀ ਮਹਾਪੁਰਖ ਤਪੀਸ਼ਵਰ ਸੰਤ ਸਿਪਾਹੀ ਦਾ ਮਾਰਗ ਦੱਸਣ ਵਾਲੇ ਤੇ ਚੱਲਣ ਵਾਲੇ ਸਤਿਗੁਰੂ ਜਗਜੀਤ ਸਿੰਘ ਉਹਨਾਂ ਦੇ ਦਰਸ਼ਨ ਹੋਏ ਨੇ ਬੋਲੇ ਮੈਂ ਪਾਵਾ ਅਕਾਲੀ ਦਲ ਦਾ 5 ਸਾਲ ਬੁਲਾਰਾ ਰਿਹਾ ਯੂਕੇ ਦਾ ਸਾਰੀ ਵਾਰ ਦਾ ਟੂਰ ਕੀਤਾ ਪਰ ਜਿਹੋ ਜੇ ਅੱਜ ਮੈਂ ਤੁਹਾਡੇ ਲਿਬਾਸ ਦੇਖ ਕੇ ਗਲ 'ਚ ਮਾਲਾ ਕੀਰਤਨ ਸਿਮਰਨ ਕਥਾ ਪ੍ਰੇਮ ਪਿਆਰ ਫੁੱਲਾਂ ਦੀ ਸੁਗੰਧ ਅਰਸ਼ਾ ਤੋਂ ਬਾਣੀ ਦਾ ਗਾਇਨ ਕੀਤਾ ਗਿਆ ਹੈ ਤੇ ਸੱਚ ਜਾਣਨਾ ਕਿ ਕਾਲਪੁਰਖ ਤੁਹਾਡੇ ਵਿੱਚੇ ਵਸਦਾ ਅੱਜ ਬਿਨ ਬੋਲਿਆ ਸਭ ਕੁਝ ਜਾਣਦਾ ਜਿਸ ਆਗੇ ਕੀਤੇ ਅਰਦਾਸ ਵਾਹ ਵਾਹ ਤੋਂ ਮੈਂ ਬੀਬੀ ਪ੍ਰੀਤਮ ਕੌਰ ਜੀ ਹੋਰਾਂ ਦੇ ਗਾਹੇ ਬਗਾਏ ਦਰਸ਼ਨ ਕਰਦਾ ਰਿਹਾ ਮੇਰੇ ਵੀਰ ਸਾਹਿਬ ਬੈਠੇ ਨੇ ਇਹਨਾਂ ਦੇ ਪਰਿਵਾਰ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਬੜੇ ਸ਼ਰਧਾਲੂ ਨੇ ਤੋਂ ਵਾਹਿਗੁਰੂ ਦੀ ਅਰਦਾਸ ਇਹਨਾਂ ਨੇ ਸੁਣ ਲਈ ਹੈ ਕਿ ਜਿੱਥੇ ਵਾਹਿਗੁਰੂ ਦੇ ਭੇਜੇ ਹੋਏ ਆਪ ਹੀ ਰਹਿਬਰ ਕਾਇਮ ਹੋਣ ਤੇ ਵਾਹਿਗੁਰੂ ਨੇ ਫਿਰ ਟੋਲਣ ਦੀ ਲੋੜ ਕੋਈ ਨਹੀਂ ਸੋ ਮੈਂ ਕੁਝ ਮਿੰਟਾਂ ਵਾਸਤੇ ਆ ਪਿਛਲੇ ਵੀਕੇ ਨਜ਼ਮ ਲਿਖੀ ਸੀ ਕੁੱਕਿਆਂ ਦੀ ਕੁਰਬਾਨੀ ਬਾਰੇ ਕਿ ਕੁੱਕੇ ਕਿਉਂ ਮਸ਼ਹੂਰ ਹੋਏ ਨੇ ਕੁੱਕਿਆਂ ਦੀ ਹਿੰਦੁਸਤਾਨ ਨੂੰ ਤੇ ਦੁਨੀਆ ਨੂੰ ਕਿਹੜੀ ਐਸੀ ਚੀਜ਼ ਸੀ ਕਿ ਜਿਸ ਕਰਕੇ ਹਰ ਇੱਕ ਦਾ ਮਨ ਪ੍ਰਭਾਵਿਤ ਹੁੰਦਾ ਉਹ ਮੈਂ ਕਲਮਬੰਦ ਕੀਤਾ ਤਾਂ ਸਾਥ ਦੇਣਾ ਦੱਸਦਾ ਰਾਮ ਸਿੰਘ ਬਣ ਕੇ ਆਪ ਰਾਮ ਆਏ ਰਾਮ ਸਿੰਘ ਬਣ ਕੇ ਆਪ ਰਾਮ ਆਏ ਰਾਮ ਨਾਮ ਦੀ ਧੁਨ ਲਗਾਈ ਆ ਕੇ ਹੱਥ ਮਾਲਾ ਤੇ ਮੋਢੇ ਬੰਦੂਕ ਰੱਖ ਕੇ ਭਗਤੀ ਸ਼ਕਤੀ ਦੀ ਜੋਰ ਜਗਾਈ ਆ ਕੇ ਦੁਖੀ ਦਰਦੀਆਂ ਦਾ ਦੁੱਖ ਵੰਡਣੇ ਲਈ ਜਾਨ ਆਪਣੀ ਦੁੱਖਾਂ ਵਿੱਚ ਪਾਈ ਆ ਕੇ ਭਾਰਤ ਮਾਤਾ ਸੀ ਜਦੋਂ ਕੁਰਲਾ ਉੱਠੀ ਰੂੜੀ ਜਾਂਦੀ ਦੀ ਪੱਤ ਬਚਾਈ ਆ ਕੇ ਜੜ ਜ਼ੁਲਮ ਦੀ ਜੜਾਂ ਤੋਂ ਪੁੱਟਣੇ ਲਈ ਜੜ ਜ਼ੁਲਮ ਦੀ ਜੜਾਂ ਤੋਂ ਪੁੱਟਣੇ ਲਈ ਪੈਣੀ ਸਾਹਿਬ ਵਿੱਚ ਆਇਆ ਫਨਕਾਰ ਹੈ ਸੀ ਧਾਗੇ ਲਾ ਕੇ ਕੁੱਕਿਆਂ ਦੀਆਂ ਅੰਦਰਾਂ ਦੇ ਭਾਰਤ ਮਾਤਾ ਦੇ ਤੇ ਲਗਾ ਰਿਹਾ ਸੀ ਔਰ ਉਹ ਚੜਿਆ ਸੀ ਸੂਰਜ ਕੁਰਬਾਨੀਆਂ ਦਾ ਬਣਿਆ ਜੂਝਣ ਲਈ ਸਿਪਾ ਸਲਾਰ ਹੈ ਸੀ ਪਰਵਾਨੇ ਚੜ ਗਿਆ ਸੂਲੀ ਦੇ ਤਖਤਿਆਂ ਤੇ ਉੱਚਾ ਦੇਸ਼ ਦਾ ਕੀਤਾ ਕਿਰਦਾਰ ਹੈ ਸੀ ਅਮਰ ਤਤ ਸ੍ਰਿਸ਼ਟੀ ਦਾ ਕੱਢ ਕੇ ਤੇ ਅਮਰ ਤਤ ਸ੍ਰਿਸ਼ਟੀ ਦਾ ਕੱਢ ਕੇ ਤੇ ਗਰਦ ਸ਼ਰੂਹਾਂ ਦੇ ਵਿੱਚ ਵਧਾ ਦਿੱਤੀ ਅਮਰ ਤਤ ਸ੍ਰਿਸ਼ਟੀ ਦਾ ਕੱਢ ਕੇ ਤੇ ਗਰਦ ਸ਼ਰੂਹਾਂ ਦੇ ਵਿੱਚ ਵਧਾ ਦਿੱਤੀ ਕਈ ਤੂਫਾਨਾਂ ਦੇ ਨਾਲ ਟਕਰਾਏ ਕੂਕੇ ਸਿੱਖੀ ਸਿਦਕ ਦੀ ਅਣਖ ਜਗਾ ਦਿੱਤੀ ਨਾਮ ਧਾਰੀਆਂ ਵਿੱਚ ਸੀ ਦੇਸ਼ ਭਗਤੀ ਜਾਂਦੀ ਬਾਰ ਦੀ ਫਤਿਹ ਬੁਲਾ ਦਿੱਤੀ ਉਹ ਛਾਤੀਆਂ ਤਾਣ ਕੇ ਸੂਰਮੇ ਖੜ ਗਿਆ ਸੀ ਜ਼ਾਲਮ ਕਾਬਨ ਨੇ ਤੋਪ ਚਲਾ ਦਿੱਤੀ ਸੱਚ ਧਰਮ ਲਈ ਕੂਕੇ ਸ਼ਹੀਦ ਹੋ ਗਏ ਸੱਚ ਧਰਮ ਲਈ ਕੂਕੇ ਸ਼ਹੀਦ ਹੋ ਗਏ ਅਰਸ਼ ਫਰਸ਼ ਵਿੱਚ ਰੰਗ ਚੜਾਇਆ ਉਹਨਾਂ ਕਿਸਮਤ ਚਮਕੀ ਸੀ ਦੇਸ਼ ਬਾਸ਼ੀਆਂ ਦੀ ਇਨਕਲਾਬ ਦਾ ਬਿਗਲ ਵਜਾਇਆ ਉਹਨਾਂ ਕੱਟ ਦਿੱਤੀ ਸੀ ਗੁਲਾਮੀ ਢਾਲ ਬਣ ਕੇ ਮੁਰਦਾ ਕੌਮਾਂ ਨੂੰ ਅਮਰ ਬਣਾਇਆ ਉਹਨਾਂ ਉਹ ਚੀਨੀ ਬਾਲੇ ਨੇ ਦੇਸ਼ ਦੀ ਲਾਜ ਰੱਖੀ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਉਹਨਾਂ ਜੀਵਨ ਜਿਉਣ ਦੀ ਗੁਰਤੀ ਸੀ ਜਦੋਂ ਪਾਈ ਕੰਮ ਬੜਾ ਔਖਾ ਹੈ ਜੀਵਨ ਜਿਉਣ ਦੀ ਗੁਰਤੀ ਸੀ ਜਦੋਂ ਪਾਈ ਗਊ ਗਰੀਬ ਲਈ ਗਦਰ ਮਚਾਇਆ ਸੀ ਬਾਹਰ ਦਿੱਤਾ ਸੀ ਕੌਮੀ ਅਨਮੋਲ ਹੀ ਰਹੇ ਕਰਜ਼ਾ ਦੇਸ਼ ਦਾ ਸਿਰ ਤੋਂ ਲਾਇਆ ਸੀ ਪੂਰੀ ਸਦੀ ਸੰਘਰਸ਼ ਸੀ ਰਿਹਾ ਚੱਲਦਾ ਸਾਂਝੀ ਬਾਲਤਾਰਾ ਬੀਗਲ ਵਜਾਇਆ ਸੀ ਅਮਨ ਸ਼ਾਂਤੀ ਦਾ ਭਾਈ ਬਾਲ ਬਣ ਕੇ ਰਾਜਨੀਤੀ ਦਾ ਮੰਤਰ ਸਿਖਾਇਆ ਸੀ ਰਾਮ ਨਾਮ ਦਾ ਪੜਿਆ ਸੀ ਸਬਕ ਜੇਨਾ ਰਾਮ ਨਾਮ ਦਾ ਪੜਿਆ ਸੀ ਸਬਕ ਜੇਨਾ ਓਮ ਸ਼ਾਂਤੀ ਸ਼ਾਂਤੀ ਸੀ ਕਰਨ ਲੱਗੇ ਉਹ ਖੱਦਰ ਪਹਿਨ ਕੇ ਸਿਰਾਂ ਤੇ ਲਈ ਟੋਪੀ ਬੰਦੇ ਮਾਤਰਮ ਦਾ ਪਾਣੀ ਫਿਰ ਭਰਨ ਲੱਗੇ ਨਾ ਫਰਵਾਨੀ ਦੀ ਕੂਕ ਸੀ ਕੂਕ ਉੱਠੀ ਫੜ ਫੜ ਕੇ ਜੇਲਾ ਜੇ ਭਰਨ ਲੱਗੇ ਜੋ ਗੁਲਾਮੀ ਦੇ ਸਾਗਰ ਵਿੱਚ ਰੁੜ ਗਿਆ ਸੀ ਉਹ ਰਾਮ ਸਰੋਵਰ ਵਿੱਚ ਤਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ